ਸਾਲ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਮੈਂ ਪਾਇਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਜਦੋਂ ਪਾਲਿਆ ਨੂੰ ਅਸਲ ਵਿੱਚ ਆਨੰਦ ਉਦੋਂ ਹੋਇਆ ਵੈਸੇ ਗਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣੇ ਦੁਨੀਆ ਵਿੱਚ ਜਿਹੜੇ ਸੰਤ ਸੀ ਗੁਰੂ ਅਮਰਦਾਸ ਵੀ ਸੰਤ ਤਾਂ ਨਹੀਂ ਸੀ ਪਰ ਮਨ ਕਰਕੇ ਸੰਤ ਸੀਗੇ ਉਹ ਕ੍ਰਿਸਤੀ ਸੀ ਅਸਲੀ ਸੰਤ ਸੀ ਐ ਕਹੋ ਕਮਾਈ ਸੰਤਾਲੀ ਕਰ ਰਹੇ ਤੇ ਕਮਾਈ ਉਹ ਕਰ ਰਹੇ ਤੇ ਜਿਹੜੀ ਕਰਨੀ ਚਾਹੀਦੀ ਹੈ ਕ੍ਰਿਸਤੀ ਵੀ ਸੀ ਸੰਤ ਹੈ ਜੇ ਸੀ ਕਮਾਈ ਸੰਤ ਵਾਲੀ ਨਹੀਂ ਕਰਦੇ ਕ੍ਰਿਸ਼ਟ ਛੱਡੀ ਬੈਠੇ ਸੀ ਜਿਹਨਾਂ ਕੋ ਇਹ ਜਾਂਦੇ ਸੀ ਇਸ ਕਰਕੇ ਇਹਨਾਂ ਦੀ ਤਸੱਲੀ ਨਹੀਂ ਹੋ ਸਕੀ ਇਹਨਾਂ ਨੇ ਕੁਝ ਪ੍ਰਾਪਤੀ ਕਰ ਲਈ ਉਹਨਾਂ ਨੇ ਕੀਤਾ ਕੁਝ ਨਹੀਂ ਉਹਨਾਂ ਨੇ ਕੀ ਕੀਤਾ ਕਿਸੇ ਸੰਤ ਦੀ ਸੇਵਾ ਕੀਤੀ ਉਹ ਗੱਦੀ ਪ੍ਰਾਪਤ ਕਰ ਲਈ ਬਸ ਪ੍ਰਾਪਰਟੀ ਆਮਦਨ ਰੋਟੀ ਦਾ ਹੀ ਲੈ ਲਾ ਕੇ ਬੈਠੇ ਆਹੀ ਪ੍ਰਾਪਤੀ ਹੁੰਦੀ ਹੈ ਡੇਰੇ ਨਾਲ ਦੀ ਹੋਰ ਕੋਈ ਪ੍ਰਾਪਤੀ ਨਹੀਂ ਹੁੰਦੀ ਡੇਰੇਦਾਰ ਦੀ ਹੀ ਪ੍ਰਾਪਤੀ ਹੁੰਦੀ ਜਿਹਨੇ ਕੁਝ ਹੋਰ ਪ੍ਰਾਪਤ ਕਰਨਾ ਉਹਨੂੰ ਡੇਰੇ ਤੇ ਕੋਈ ਮਤਲਬ ਨਹੀਂ ਹੁੰਦਾ ਉਹ ਡੇਰਾ ਛੱਡ ਕੇ ਪਾਸੇ ਹੋ ਜਾਂਦਾ ਡੇਰੇ ਪਿੱਛੇ ਪ੍ਰਾਪਰਟੀ ਪਿੱਛੇ ਤਾਂ ਝਗੜੇ ਹੁੰਦੇ ਹੁੰਦੇ ਨੇ ਜਿਸ ਵਕਤ ਇਹਨਾਂ ਨੇ ਗੁਰੂ ਅੰਗਦ ਦੇਵ ਦੇ ਦਰਸ਼ਨ ਕੀਤੇ ਬਲਾਬ ਹੋਇਆ ਇਹਨੂੰ ਸਮਝ ਆਈ ਸੱਚ ਕੀ ਹੈ ਸੱਚ ਦੇ ਗਿਆਨ ਦੀ ਸਮਝ ਆਈ ਰਾਹ ਮਿਲ ਗਿਆ ਰਾਹ ਤਾਂ ਬੰਦ ਹੋਇਆ ਸੀ ਤੁਸੀਂ ਬਾਕੀ ਸਾਰੇ ਰਸਤੇ ਹੀ ਬੰਦ ਨੇ ਧਰਮ ਦਾ ਅਸਲ ਚ ਇੱਕੋ ਹੀ ਪ੍ਰੋਬਲਮ ਹੈ ਸਾਰੇ ਧਰਮ ਦੀ ਇੱਕੋ ਹੀ ਸਵਾਲ ਹੈ ਸਵਾਲ ਕੀ ਹੈ ਕਿ ਇੱਕ ਕੀ ਹੈ ਜਿਹਨੂੰ ਅਸੀਂ ਕੋਈ ਰੱਬ ਕਹਿੰਦਾ ਕੋਈ ਪਰਮੇਸ਼ਰ ਕਹਿੰਦਾ ਕੋਈ ਗੋਡ ਕਹਿੰਦਾ ਉਹ ਹੈ ਕੀ ਇਹ ਸਵਾਲ ਦਾ ਹੱਲ ਸਾਰੇ ਧਰਮ ਕਰਦੇ ਨੇ ਦੱਸਦੇ ਨੇ ਸਮਝਾਉਂਦੇ ਨੇ ਡਿਊਟੀ ਤਾਂ ਇਹ ਹੈ ਸਾਰੇ ਧਰਮਾਂ ਦੀ ਇੱਕ ਕੀ ਹੈ ਦੱਸਣਾ ਸਮਝਾਉਣਾ ਉਹਦਾ ਦਰਸ਼ਨ ਕਰਾਉਣਾ ਕਹ ਲੋ ਪਰ ਕਰਦਾ ਕੋਈ ਵੀ ਨਹੀਂ ਸਵਾਏ ਗੁਰਮਤ ਤੇ ਬਿਨਾ ਕੋਈ ਧਰਮ ਇਹ ਵਿਸ਼ੇ ਨੂੰ ਟੱਚੇ ਨਹੀਂ ਕਰਦਾ ਲੈ ਕੇ ਇਸੇ ਨੂੰ ਚੱਲਦਾ ਦਵਾਈਆਂ ਵੇਚਣ ਵਾਲੇ ਨਾ ਮਜਬਾ ਲਾਉਣ ਵਾਲੇ ਮਜਮਾ ਲਾ ਲੈਂਦੇ ਨੇ ਇੱਕ ਡੱਬੀ ਰੱਖ ਲੈਂਦੇ ਨੇ ਇਹਦੇ ਵਿੱਚ ਇੱਕ ਸੱਪ ਸੱਪਾਂ ਦੀਆਂ ਗੱਲਾਂ ਕਰਦੇ ਨੇ ਉੜਦਾ ਇਹ ਉਹ ਕਰਦਾ ਇਹ ਫਿਰ ਬਾਅਦ ਚ ਦਿਖਾਵਾਂਗੇ ਉਹ ਸੱਪ ਡੱਬੀ ਵਾਲਾ ਡੱਬੀ ਖਾਲੀ ਹੁੰਦੀ ਹੈ ਡੱਬੀ ਖੋਲਦੇ ਨਹੀਂ ਵੀ ਰੱਖ ਛੱਡਦੇ ਨੇ ਦਵਾਈਆਂ ਵੇਚ ਕੇ ਚਲੇ ਜਾਂਦੇ ਰੋਜ਼ ਇਹ ਮੈਂ ਕਰਦੇ ਇਹੀ ਧਰਮ ਹੈ ਕੰਮ ਡੱਬੀ ਵਾਲਾ ਸੱਪ ਨਹੀਂ ਕਿਸੇ ਨੇ ਕੱਢਿਆ ਉਹ ਡੱਬੀ ਦੇ ਵਿੱਚ ਹੀ ਆ ਮੂਰਤੀ ਦਾਸੀ ਵੀ ਇਹ ਇਹਦੇ ਦਰਸ਼ਨ ਹੋਣਗੇ ਡੱਬੀ ਆ ਬੰਦ ਤੁਸੀਂ ਆਪੇ ਖੋਲੇ ਹੋ ਜਾਣਗੇ ਤੇ ਦਸ ਪਾਜ ਕਾ ਪਾਹਨ ਮੈਂ ਪਰਮੇਸ਼ਰ ਨਹੀਂ ਡੱਬੀ ਖਾਲੀ ਹੈ ਇਹ ਕੁਝ ਨਹੀਂ ਹੈ ਇਹ ਡੱਬੀ ਖਾਲੀ ਗੁਰਮਤ ਕਹਿੰਦੀ ਹੈ ਵੀ ਡੱਬੀ ਖਾਲੀ ਹੈ ਇਹਨਾਂ ਦੀ ਮਜਮੇ ਵਾਲਿਆਂ ਦੀ ਇਹ ਮਜਮੇ ਵਾਲੇ ਨੇ ਬਾਕੀ ਸਾਰੇ ਮਜਮੇ ਵਾਲਾ ਤਾਂ ਗੁਰੂ ਨਾਨਕ ਨੇ ਕਹਿਤਾ ਸ਼ਾਇਦ ਮਜਮਾ ਕਹਦੇ ਸਗਲ ਨੇ ਕਹਿੰਦਾ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਮਜਮਈ ਮਜਮਾ ਕਿਹਾ ਸੀ ਬਾਜ਼ਾਰੀ ਨੇ ਬਾਜ਼ਾਰੀ ਮਤਾਂ ਨੇ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਣੇ ਰਾਜੇ ਰਾਣੀਆਂ ਬੋਲੇ ਹੜਪਤਾਲ ਹੜਪਤਾਲ ਗੱਲਾਂ ਕਰਦੇ ਨੇ ਆਪਣਾ ਸੌਦਾ ਵੇਚਦੇ ਨੇ ਹੋਰੇ ਨਰਟਕਿਆਂ ਦੇ ਮੁੰਦਲੇ ਲਖ ਟਕਿਆਂ ਕੇ ਹਾਰ ਜੇ ਤਰ ਪਾਈਏ ਨਾਨਕਾ ਸੋ ਤਰ ਹੋਵੇ ਛਾਰ ਗਿਆਨ ਆਦਾ ਗਿਆਨ ਇੱਕ ਦਾ ਗਿਆਨ ਆਤਮ ਗਿਆਨ ਨਾ ਗੱਲੀ ਟੁੱਟੀ ਹੈ ਗੱਲਾਂ ਕਰਦੇ ਨੇ ਗੱਲਾਂ 'ਚ ਗਿਆਨ ਕਿੱਥੇ ਹੁੰਦਾ ਤਰਾ ਤਰ੍ਹਾਂ ਦੀਆਂ ਗੱਲਾਂ ਸਾਖੀਆਂ ਸੁਣਾਉਂਦੇ ਇਹਨਾਂ 'ਚ ਗਿਆਨ ਹੁੰਦਾ ਸਾਡੇ ਵੀ ਸਾਖੀਆਂ ਦੇ ਗ੍ਰੰਥ ਭਰ ਨੇ ਸਾਰੇ ਗੱਲਾਂ ਹੀ ਕਰਦੇ ਰਹੇ ਪ੍ਰਚਾਰਕ ਗੁਰਮਤ ਦੀ ਗੱਲ ਨਹੀਂ ਕਰਦਾ ਕੋਈ ਗੁਰਬਾਤ ਦੀ ਗੱਲ ਇੱਕ ਗੱਲ ਹੈ ਜਿੱਥੋਂ ਮਰਜੀ ਬਾਗ ਲੈ ਲਓ ਉਹੀ ਗੱਲ ਹੈ ਨਾਲ ਲੈ ਕੇ ਇੱਕ ਗੱਲ ਉਹਦਾ ਛੇੜਦਾ ਨਹੀਂ ਕੋਈ ਹੋਰ ਗੱਲਾਂ ਕਰਦੇ ਨੇ ਉਹਦਾ ਗਿਆਨ ਹੋਵੇ ਤਾਂ ਕਰ ਅੱਜ ਉਗਲੀ ਸਾਡੇ ਵੱਲ ਨੂੰ ਤਾਉਣ ਰਹੀ ਹੈ ਅਸੀਂ ਵੀ ਗੱਲਾਂ ਕਰਨ ਲੱਗੇ ਗਿਆਨ ਨਾਲ ਗੱਲੀ ਟੁੱਟੀ ਹੈ ਕਥਨਾ ਕਰਨਾ ਸਾਰ ਕਿਉਂਕਿ ਗੁਰਬਾਣੀ ਦੀ ਵਿਆਖਿਆ ਔਖੀ ਹੈ ਨਾ ਸਾਰ ਗਿਆਨ ਕਥਨ ਕਰਨਾ ਔਖਾ ਹੈ ਇਧਰ ਨੂੰ ਨਹੀਂ ਜਾਂਦਾ ਕੋਈ ਵੀ ਪ੍ਰਚਾਰ ਕਿਉਂ ਨਹੀਂ ਜਾਂਦਾ ਸਮਝ ਆਵੇ ਤਾਂ ਜਾਵੇ ਇਹ ਤਾਂ ਕਮਾਈ ਕੀਤੀ ਹੋਣੀ ਉਹਦਾ ਬਜ਼ਾਰੀ ਗਿਆਨ ਪੈਸਾ ਦੇ ਬਦਲ ਦੀ ਰੋਜੀ ਰੋਟੀ ਲੱਗ ਜਾਂਦੇ ਇਹ ਤੱਦਾ ਸੀ ਤੱਦਾ ਅਸੀਂ ਵੀ ਤੱਦਾ ਬਣਾ ਲਿਆ ਧਰਮ ਨੂੰ ਸਿੱਖ ਧਰਮ ਇਸ ਵਕਤ ਤੱਦਾ ਕੀਰਤਨ ਕਰਨ ਵਾਲਿਆਂ ਦਾ ਧੰਦਾ ਉਹ ਖਾਣਾ ਪਾਠੀ ਦਾ ਵਿਚਾਰੇ ਹੈ ਉਹ ਤਾਂ ਦੌਲਤ ਕੋਈ ਰੌਲਾ ਹੀ ਨਹੀਂ ਕਦਾ ਬਾਜ ਕਰ ਵੀ ਧੰਦਾ ਹੀ ਇਤੋਂ ਤੱਕ ਕਿ ਮਸਕੀਨ ਦਾ ਵੀ ਧੰਦਾ ਹੀ ਸੀ ਵਧੀਆ ਕਹਾ ਵਸਕੀ ਸਾਰਿਆ ਨੂੰ ਇਹਨਾਂ ਨੂੰ ਉਹ ਧੰਦਾ ਹੀ ਸੀ ਉਹਦਾ ਮਿਲਿਆ ਸੀ ਮਸਕੀਨ ਪਰ ਦੇਖ ਲਿਆ ਮੈਂ ਕਿ ਵੀ ਧੰਦਾ ਹੈ ਬੁੱਢੀ ਬਦਲ ਸਕਦਾ ਫਿਰ ਆਦਮੀ ਧੰਦਾ ਹੋਵੇ ਤਾਂ ਬਦਲੂ ਧਰਮ ਦੇ ਵਿੱਚ ਤਰੱਕੀ ਉਹ ਕਰਦਾ ਜਿਹਦਾ ਧੰਦਾ ਨਾ ਹੋਵੇ ਉਹ ਨਾਮ ਤੱਕ ਪਹੁੰਚਦਾ ਧੰਦੇ ਵਾਲਾ ਨਾਮ ਧੰਦੇ ਵਾਲੇ ਨੂੰ ਨਾਮ ਦੀ ਲੋੜ ਨਹੀਂ ਹੁੰਦੀ ਪਰ ਉਹ ਦਾ ਧੰਦਾ ਤਾਂ ਹੈ ਜੀ ਸੀ ਉਹ ਤਾਂ ਨਾਮ ਦੀ ਲੋੜ ਉਹ ਕਿਹੜਾ ਮਿਲਿਆ ਨਹੀਂ ਵਿੱਚ ਤੋਂ ਮਿਲਿਆ ਜਦੋਂ ਵਾਰੀ ਜੀ ਗੱਲ ਕਰਨੀ ਪਈ ਉਦੋਂ ਖਾਣਾ ਪੀਣਾ ਵੀ ਭੁੱਲ ਗਿਆ ਜਦ ਕਹਾਂ ਜਾ ਕੇ ਗੱਲ ਸੁਣੀ ਫਿਰ ਕਿਆ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਬਿਨਾ ਕੁਝ ਖਾਤੇ ਤੇ ਦੁੱਧ ਹੋ ਗਏ ਉਹ ਜਿਹੜੇ ਆਨੰਦ ਰਾਨ ਕਹਿੰਦੇ ਡੇਰੇ ਵਾਲੇ ਉਹ ਆਨੰਦ ਨਹੀਂ ਸੀ ਕਹਿੰਦੇ ਅੱਜ ਪਤਾ ਲੱਗਿਆ ਆਨੰਦ ਕੀ ਹੁੰਦਾ ਮੈਨੂੰ ਆਨੰਦ ਪਿਆ ਅਜ ਆਨੰਦ ਪਿਆ ਸਤਿਗੁਰੂ ਮੈਂ ਪਾਇਆ ਸਤ ਸੱਚ ਦਾ ਗਿਆਨ ਪਾ ਲਿਆ ਸੱਚ ਦਾ ਪਤਾ ਲੱਗ ਗਿਆ ਇੱਕ ਸੱਚ ਇੱਕ ਹੈ ਸੱਚ ਕਦੇ ਵਰਦਾ ਨਹੀਂ ਸੱਚ ਆਤਮਾ ਵਰਦੀ ਦੀ ਆਤਮਾ ਸੱਚ ਹੈ ਨਾ ਆਤਮਾ ਨਾ ਵਰਦੀ ਹੈ ਨਾ ਪ੍ਰਾਣੀ ਹੁੰਦੀ ਹੈ ਸਰੀਰ ਪ੍ਰਾਣਾ ਹੁੰਦਾ ਸਰੀਰ ਅਸਲ 'ਚ ਸਰੀਰ ਵਿਦਸਾ ਤਾਂ ਹੈ ਨਹੀਂ ਸਰੀਰ ਦਾ ਰੂਪ ਵਿਦਸਦਾ ਮਿੱਟੀ ਦਾ ਉਹਦੀ ਰਹਿੰਦੀ ਹੈ ਪਾਣੀ ਵੀ ਹੁੰਦਾ ਰਹਿੰਦਾ ਦਾ ਸਰੀਰ ਦਾ ਰੂਪ ਵਿਰਸਾ ਬਾਕੀ ਜੋ ਸੌਤਾ ਚ ਲੱਗਿਆ ਹੈ ਸਰੀਰ ਚ ਉਹ ਤਾਂ ਉਹ ਨਹੀਂ ਰਹਿੰਦਾ ਉਹ ਨਹੀਂ ਘਟਦਾ ਵੱਧਦਾ ਰੂਪ ਨਹੀਂ ਰਹਿੰਦਾ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਹੁਣ ਕਹਿੰਦੇ ਸਤਿਗੁਰ ਪਾਇਆ ਕਿਵੇਂ ਜਦ ਸਤਿਗੁਰ ਪਾਇਆ ਕਿਵੇਂ ਪਾਇਆ ਸਹਿਜ ਸੇਤੀ ਜਦ ਮਨ ਟਿਕ ਗਿਆ ਤਾਂ ਸਤਿਗੁਰ ਮਿਲੇ ਸਤਗੁਰ ਮਿਲਿਆ ਤਾਂ ਬੁੱਲ ਟਿਕ ਗਿਆ ਦੋਵੇਂ ਇਕੱਠੇ ਹੀ ਹੋਏ ਸਤਗੁਰ ਪਾਇਆ ਨਾਲ ਸਹਿਜ ਵੀ ਪਾ ਲਿਆ ਸਹਿਜ ਸੇਤੀ ਸੇਤੀ ਸੇਤੀ ਮਤਲਬ ਨਾਲ ਨਾਲ ਦੇ ਨਾਲ ਸਹਿਜ ਨਾਲ ਜਦੇ ਹੀ ਟਿਕਾ ਹੋ ਗਿਆ ਜਾਂ ਸੱਚ ਦਾ ਗਿਆਨ ਹੋਇਆ ਜਦੇ ਹੀ ਬੁੱਲ ਟਿਕ ਗਿਆ ਮਨ ਦਾ ਟਿਕਣਾ ਹੀ ਹੁੰਦਾ ਮਨ ਦਾ ਟਿਕਾਇਆ ਆਨੰਦ ਮਨ ਟਿਕਾ ਰਿਹਾ ਜੋਗੀ ਨਹੀਂ ਟਿਕਦਾ ਆਨੰਦ ਕਿੱਥੋਂ ਹੋਵੇ ਆਨੰਦ ਦਾ ਚੰਗਾ ਖਾ ਪੀ ਕੇ ਆਨੰਦ ਸਰੀਰ ਤਨੰਦ ਦੀ ਗੱਲ ਕਰਦੇ ਨੇ ਉਹਨਾਂ ਦਾ ਮਾਇਆ ਨਾਲ ਆਨੰਦ ਜੁੜਿਆ ਹੋਇਆ ਹੈ ਇਹ ਆਨੰਦ ਜੁੜਿਆ ਹੋਇਆ ਆਤਮਾ ਨਾਲ ਉਥੇ ਆਤਮਿਕ ਆਨੰਦ ਦੀ ਗੱਲ ਹੈ ਸਰੀਰ ਸਰੀਰਕ ਆਨੰਦ ਦੀ ਗੱਲ ਹੈ ਸੰਸਾਰ ਦੀ ਸੰਸਾਰ ਦਾ ਆਨੰਦ ਸਰੀਰਕ ਆਨੰਦ ਹੈ ਮਨ ਵਜੀਆਂ ਵਧਾਈਆਂ ਮਨ ਵਜੀਆਂ ਵਧਾਈਆਂ ਮਨ ਦੇ ਵਿੱਚ ਖੁਸ਼ੀਆਂ ਬਸ ਖੁਸ਼ੀ ਵਧਾਈਆਂ ਜਦ ਖੁਸ਼ੀਆਂ ਹੁੰਦੀਆਂ ਵਧਾਈਆਂ ਦਿੰਦੇ ਲੋਕ ਹੋਰ ਕੀ ਕਰਦੇ ਵਧਾਈਆਂ ਖੁਸ਼ੀਆਂ ਹੁੰਦੀਆਂ ਨੇ ਖੁਸ਼ੀਆਂ ਦਾ ਨਾਮ ਵਧਾਈਆਂ ਖੁਸ਼ੀਆਂ ਖੁਸ਼ੀਆਂ ਪੈਦਾ ਹੋਈਆਂ ਬਸ ਆਪੇ ਹੀ ਹੋ ਜਾਂਦੀਆਂ ਪੈਦਾ ਰਾਗ ਰਤਨ ਪਰਿਵਾਰ ਭਰੀਆਂ ਮਨ ਦਾ ਸਾਰਾ ਵੇੜਾ ਖੁਸ਼ੀਆਂ ਨਾਲ ਭਰ ਗਿਆ ਮਨ ਘਟਾ ਆਕਾਰ ਘਟਾ ਜੈਸਾ ਤਾਰੂ ਪਰ ਆਕਾਸ਼ ਹੈ ਸਾਰੇ ਜੇ ਖੁਸ਼ੀਆਂ ਭਰ ਗਿਆ ਸਾਰੇ ਜੇ ਚਾਨਣ ਹੋ ਗਿਆ ਜਲ ਹੋ ਗਿਆ ਖੁਸ਼ੀ ਹੋ ਗਈ ਤੇਰਾ ਦੇਹ ਨਹੀਂ ਕਿਸੇ ਨੂੰ ਖੁੱਜੇ ਐਡਾ ਗਿਆਨ ਹੋ ਗਿਆ ਬ੍ਰਹਮ ਗਿਆਨੀ ਦਾ ਮਨ ਪ੍ਰਗਾਸ ਜੈਸੇ ਤਾਰ ਉੱਪਰ ਆਕਾਸ਼ ਜੇ ਕੋਈ ਐਡਾ ਗਿਆਨ ਹੋਵੇ ਤਾਂ ਖੁਸ਼ੀ ਹੋਣੀ ਹੈ ਐਡਾ ਗਿਆਨ ਹੋਰ ਖੁਦਾ ਹੀ ਨਹੀਂ ਕੋਈ ਕਿਸੇ ਦੀ ਬੁੱਧੀ ਐਡੀ ਹੁੰਦੀ ਹੋਣੀ ਜਿੱਡੀ ਗੁਰਮੁਖ ਦੀ ਬੁੱਧ ਹੈ ਐਡੀ ਬੁੱਧ ਨਹੀਂ ਹੁੰਦੀ ਸੰਸਾਰ ਕਿਸੇ ਦੀ ਵਿਦਵਾਨਾਂ ਦੀ ਬੁੱਧੀ ਤਾਂ ਬਹੁਤਾਂ ਦੀ ਤਾਂ ਹੁੰਦੀ ਹੋਈ ਨਹੀਂ ਵਿਦਵਾਨਾਂ ਦੀ ਬੁੱਧੀ ਹੋਈ ਨਹੀਂ ਹੁੰਦੀ ਉਹ ਐਵੇਂ ਮੰਨ ਲੈਂਦੇ ਨੇ ਵਿਦਵਾਨ ਵੀ ਨਹੀਂ ਹੁੰਦੇ ਵਧੀਆ ਚੰਗੇ ਜਿਹੜੇ ਵਿਦਵਾਨ ਨੇ ਉਹ ਵੀ ਬਹੁਤ ਘੱਟ ਬੋਲਦੇ ਨੇ ਟੈਂਟਾ ਨਹੀਂ ਕਰਦੇ ਬਹੁਤ ਘੱਟ ਬਹਿਸ ਕਰਦੇ ਨੇ ਉਹ ਵੀ ਘੱਟ ਬੋਲਦੇ ਨੇ ਔਰ ਘੱਟ ਬਹਿਸ ਕਰਦੇ ਨੇ ਜਿੱਡਾ ਘਟਿਆ ਵਿਦਵਾਨ ਉਹ ਉਦੋਂ ਜ਼ਿਆਦਾ ਬੋਲਦਾ ਕਿਉਂਕਿ ਹੈ ਸੰਸਾਰ ਵੀ ਕਹਿੰਦਾ ਥੋਥਾ ਜਨਾ ਬਾਜੇ ਕਰੋ ਕਹੇ ਕਬੀਰ ਛੂਚਾ ਘਟ ਬੋਲਾ ਭਰਿਆ ਹੋਇਆ ਨਾ ਕਬੂ ਡੋਲਾ ਉਹ ਇਹ ਬੋਲਦੇ ਨੇ ਰੌਲਾ ਪੁੜਦੇ ਫਿਰਦੇ ਨੇ ਛੂਛੇ ਨਾ ਖਾਲੀ ਨਾ ਗੁਰਬਾਣੀ ਉਹ ਕਹਿੰਦੀ ਹੈ ਉਹ ਵਿਦਵਾਨ ਤਾਂ ਹੋਰ ਵੀ ਨੇ ਬਹੁਤ ਸਿੱਖਾਂ ਜਿਹੜੇ ਵਿਦਵਾਨ ਉਹ ਕਦੇ ਨਹੀਂ ਬੋਲਦੇ ਕਮ ਕਮ ਇਹਨਾਂ ਨਾਲ ਭਰੇ ਹੋਏ ਨੇ ਉਹ ਅੜੇ ਪੁੜਦੇ ਫਿਰਦੇ ਨੇ ਨਾ ਜਿਨ੍ਹਾਂ ਦੇ ਬਿਆਨ ਹੁੰਦੇ ਰੋਜ਼ ਇਹਨਾਂ ਨਾਲ ਸਿਆਣੇ ਨੇ ਜਿਹੜੇ ਨਹੀਂ ਬੋਲਦੇ ਇਹਨਾਂ ਨਾਲ ਸਿਆਣੇ ਜ਼ਰੂਰ ਨੇ ਪੂਰੇ ਹੋਣ ਨਾ ਤੁਸੀਂ ਦੂਸਰੀ ਗੱਲ ਇਹਨਾਂ ਨੂੰ ਘੱਟ ਨਹੀਂ ਕਰੋ ਇਹਨਾਂ ਨੂੰ ਵੱਧੇ ਛੂਚਾ ਘੱਟ ਬੋਲਣਾ ਭਰਿਆ ਹੋਇਆ ਨਾ ਕਬੂਲ ਡੋਲ ਉਹਦਾ ਭਰਿਆ ਆ ਉਹਦਾ ਢੋਲ ਦਾ ਇਹਨੂੰ ਤਾਂ ਖਤਰਾ ਹੀ ਨਹੀਂ ਉਹ ਕਹਿੰਦਾ ਤੁਸੀਂ ਬੋਲਦੇ ਹੀ ਨਹੀਂ ਇੰਨਾ ਚਿਰ ਦਾ ਰੌਲਾ ਪਾਉਂਦਾ ਕਹਿੰਦਾ ਜਦ ਮੈਂ ਬੋਲਣਾ ਨਹੀਂ ਜਦ ਚੁੱਪ ਕਰ ਜਾਣਾ ਜਦ ਮੈਂ ਬੋਲਣਾ ਨਾ ਤਾਂ ਜਦੇ ਚੁੱਪ ਕਰ ਜਾਣਾ ਹਾਲੇ ਨੂੰ ਬੋਲ ਲੈਣ ਦੋ ਜੋ ਲਾ ਲੈਣ ਦੋ 2-4 ਸਾਲ 5 ਸਾਲ ਦੇਖਦਾ ਲਈਏ ਕੀ ਕਰੂਗਾ ਕਾਲਾ ਬਗਾਨਾ ਨੇ ਕਾਹ ਸਾਲ ਜੋਰ ਲਾਇਆ ਕੋਈ ਆਰਟੀਕਲ ਲਿਖਿਆ ਕਿ ਜੇ ਚੁੱਪ ਕਰਾਤਾ ਇੱਕ ਜੇ ਚੁੱਪ ਹੋ ਗਿਆ ਕੀ ਕੋੜ ਕੀ ਸੀ ਉਹਦੇ ਜਿਹੜੇ ਉਹਦੀ ਹਮਾਇਤ ਬੋਲਦੇ ਤੇ ਉਹਦੇ ਨਾਲ ਵੀ ਧੋਤੇ ਤੇ ਉਹ ਉਲਟਾ ਰੋਜੇ ਸਾਹਿਬ ਤੋਂ ਹੀ ਜਾਣਾ ਉਲਟਾ ਮੌਸਮ ਬਦਲ ਗਿਆ ਉਲਟਾ ਇਹਨਾਂ ਦਾ ਖੁੱਜੇ ਲੱਗਣ ਦਾ ਮੌਸਮ ਆ ਗਿਆ ਪੁੱਛਣਾ ਹੀ ਕਿਸੇ ਨੇ ਨਹੀਂ ਉਹਨੂੰ ਜੇ ਪੇਪਰ ਦੇ ਪੱਤੇ ਉੜ ਜਾਣਾ ਬੁਲਾ ਦੇ ਕੋਈ ਸੁੱਕੇ ਐ ਉੜ ਜਾਣਾ ਪੇਪਰ ਦੇ ਪੱਤੇ ਪਲ ਕੇ ਜਾਂ ਪਾਤ ਉੜਾ ਸਾਰੇ ਪੱਤੇ ਉੜ ਜਾਣ ਸੁੱਕੇ ਪੱਤੇ ਝੜੇ ਹੁੰਦੇ ਨੇ ਇੱਕ ਬੁਲਾ ਸਾਰੇ ਉੜ ਜਾਂਦੇ ਹਾਂਜੀ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣਾ ਆਈਆਂ ਰਾਗ ਰਤਨ ਪਰਵਾਰ ਪਰਿਆਂ ਦੇਖੋ ਦਸਮ ਪਾਸ਼ਾ ਨੇ ਉੱਥੇ ਲਿਖਿਆ ਜਦੋਂ ਕਹਿੰਦੇ ਚੰਡੀ ਪ੍ਰਗਟ ਹੁੰਦੀ ਹੈ ਤਾਂ ਸਾਰੇ ਰਾਗ ਆ ਜਾਂਦੇ ਨੇ ਉੱਥੇ ਰਾਗ ਇਹ ਦੇਵੀਆਂ ਨੇ ਰਾਗ ਰਤਨ ਪਰਵਾਰ ਪਰਿਆ ਇਹ ਸਾਰੀਆਂ ਦੇਵੀਆਂ ਨੇ ਧੰਦੀ ਦੇਵੀ ਅਕਲ ਦੀ ਦੇਵੀ ਆ ਦੂਈ ਇਹਦੀ ਸੰਗੀਤ ਦੀ ਦੇਵੀ ਉਹ ਜਿਹੜੀਆਂ ਦੇਵੀਆਂ ਨੇ ਨਾ ਅਸਲ ਚ ਇੱਕੋ ਹੀ ਦੇਵੀ ਵਿੱਚ ਸਾਰੀਆਂ ਹੀ ਨੇ ਸਤ ਸਹੀ ਤਾਂ ਗਿਆ ਹੈ ਇਹ ਜਿਹੜੀ ਚੰਡੀ ਹੈ ਇਹਦੇ ਵਿੱਚ ਹੀ ਨੇ ਸਾਰੀਆਂ ਸਮਾਈਆਂ ਹੋਈਆਂ ਜਦੋਂ ਇਹ ਗਿਆਨ ਆਉਂਦਾ ਨਾ ਤਤ ਗਿਆਨ ਇਹਦੇ ਵਿੱਚ ਸਾਰੇ ਗਿਆਨ ਆ ਜਾਂਦੇ ਹਰ ਆਪੇ ਹੀ ਇੱਕ ਰੰਗ ਹੈ ਆਪੇ ਬਹੁ ਰੰਗੀ ਸਾਰੇ ਰੰਗ ਇਹਦੇ ਵਿੱਚ ਹੀ ਨੇ ਸੂਰਜ ਦੀ ਲਾਈਟ ਸਾਰੇ ਰੰਗ ਨੇ ਸੂਰਜ ਦੀ ਲਾਈਟ ਦਾ ਕੋਈ ਵੀ ਰੰਗ ਨਹੀਂ ਹੈ ਇੱਕੋ ਰੰਗ ਜੇ ਕਹ ਲਈਏ ਚਿੱਟਾ ਪਰ ਸਾਰੇ ਰੰਗ ਉਹਦੇ ਵਿੱਚ ਨੇ ਐਵੇਂ ਗੁਰਮਤਿ ਦੇ ਗਿਆਨ ਚ ਸਾਰੇ ਗਿਆਨ ਦੇ ਸਮਾਏ ਹੋਏ ਬਵੇਕ ਬੁੱਧੀ ਜੇ ਸਾਰੀਆਂ ਹੀ ਕਲਾਵਾਂ ਨੇ ਕੋਈ ਐਸੀ ਕਲਾ ਉਸੇ ਦੀ ਕਰਤਾ ਆ ਸੰਸਾਰ ਕਿਹਦੀ ਕਰਤਾ ਬਵੇਕ ਬੁੱਧੀ ਦੀ ਜੋ ਗਿਆਨ ਹੈ ਇਹਦੇ ਵਿੱਚ ਉਹਦੇ ਵਿੱਚ ਹੈਗਾ ਸਾਰਿਆਂ 'ਚ ਭਰਿਆ ਹੋਇਆ ਰਾਗ ਰਤਨ ਪਰਿਵਾਰ ਪਰਿਵਾਰ ਪਰਿਵਾਰ ਪਰਿ ਸ਼ਬਦ ਗਾਉਣ ਆਈ ਹੈ ਰਾਗ ਰਤਨ ਕੀ ਹੈ ਰਾਗ ਹੁੰਦਾ ਬੰਦਾ ਬੋਲਣ ਬੰਦਾ ਬੋਲਣਾ ਰਾਗ ਹੈ ਮਨ ਦੀ ਭੁੱਖ ਰਾਗ ਹੈ ਰਾਗ ਤੋਂ ਬਰਾਗ ਬੋਲਣਾ ਸੀ ਨਾ ਬਰਾਗਿਆ ਤਾਂ ਹੈ ਪਰ ਨਾਮ ਦੀ ਜਿਹੜੀ ਭੁੱਖ ਰਾਗ ਹੈ ਉਹ ਰਾਗ ਰਤਨ ਨਾਮ ਦੀ ਭੁੱਖ ਨਹੀਂ ਸੱਚੇ ਨਾਮ ਕੀ ਲੱਗ ਹੈ ਭੂਖ ਇਹੀ ਰਾਗ ਰਤਨ ਰਾਗ ਕੋ ਡਿਮਾਂਡ ਹੈ ਨਾ ਰਤਨ ਕੀ ਰਤਨ ਗੁਣ ਨੇ ਪਰਮੇਸ਼ਰ ਦੇ ਸਾਰੇ ਰਾਗ ਰਤਨ ਰਤਨ ਗੁਣ ਨੇ ਮਤ ਵਿੱਚ ਰਤਨ ਜਵਾਹਰ ਮਾਨਕ ਤੇਰਾ ਗੁਣ ਗਾਇਨ ਕਰਾਂ ਮੈਂ ਇੱਛਾ ਇਹ ਪ੍ਰਗਟ ਹੈ ਅੰਦਰ ਭੁੱਖ ਇਹ ਰਾਗ ਪੈਦਾ ਹੋ ਗਿਆ ਅੰਦਰ ਨਾਲ ਪਰਿਵਾਰ ਪਰੀਆਂ ਆ ਗਈਆਂ ਦੇਵ ਉਹ ਗੱਲ ਕਲਾ ਜਿਹੜੀ ਕਲਾ ਹੈ ਨਾ ਕਲਾ ਆਪੇ ਨਾਲ ਆ ਗਈ ਕਲਾ ਨੇ ਹੁਣੇ ਸੀ ਨਾਲ ਉਹਨੂੰ ਵਿਅਕਤ ਕਰਨ ਦੀ ਕਲਾ ਵੀ ਕਹਿੰਦੇ ਆਪੇ ਆ ਗਈ ਜਦ ਗੁਣ ਉਹ ਗੁਣੇ ਨੇ ਕਲਾ ਵੀ ਤਾਂ ਗੁਣੇ ਜਾਂ ਗੁਣ ਸਾਰੇ ਆਏ ਨਾਲ ਗੁਣ ਨੂੰ ਗਾਇਨ ਕਰਨ ਦੀ ਕਲਾ ਵੀ ਆ ਗਈ ਸ਼ਬਦ ਗਾਵਣ ਆਈਆਂ ਉਹ ਵੀ ਤਾਂ ਗੁਣ ਗੁਣ ਕਿਵੇਂ ਪ੍ਰਗਟ ਕਰਨਾ ਜਿਹਦੇ ਕੋ ਗੁਣ ਨੇ ਪ੍ਰਗਟ ਆਪੇ ਕਰ ਸਕਦਾ ਰਾਗ ਗੁਣ ਜੇ ਗੁਣ ਆ ਗਿਆ ਤਾਂ ਪ੍ਰਗਟ ਕਰਨਾ ਕੀ ਔਖਾ ਹੈ ਸ਼ਬਦ ਗਾਉਣ ਆਈਆਂ ਸ਼ਬਦ ਗਾਉਣ ਉਹ ਸੋਚੀ ਨਾਲ ਆ ਗਈ ਵਿੱਚ ਰਤਨਾ ਨੂੰ ਪ੍ਰਗਟ ਕਰਨ ਦੀ ਰਾਗ ਵਿੱਚ ਜਿਹੜੀ ਸੋਚੀ ਸੀ ਨਾ ਇਹ ਸੋਚੀ ਦੇ ਵਿੱਚ ਹੀ ਆ ਉਹ ਸਮਾਈ ਹੋਈ ਜਿਹੜਾ ਇੱਕ ਰੰਗ ਹੈ ਉਹਦੇ ਵਿੱਚ ਸਾਰੇ ਰੰਗ ਨੇ ਕਲਾ ਕਿਤੋਂ ਸਿੱਖੀ ਦੀ ਗੁਰਬਾਣੀ ਚ ਗੁਰਬਾਣੀ ਕਿਤੇ ਰਾਗ ਕਿਸੇ ਨੇ ਸਿਖਾਇਆ ਹੋਵੇ ਕਿਸੇ ਨੂੰ ਕੋਈ ਰਾਗ ਦਾ ਵਿਦਿਆਲਿਆ ਹੋਵੇ ਬਿਲਕੁਲ ਗਲਤ ਹੈ ਇਹ ਤਾਂ ਹੁਣ ਮਨਮੁਖਾਂ ਦੇ ਵਿਦਿਆਲੇ ਨੇ ਆ ਜਿਹੜਾ ਸਾਡੇ ਵਿਦਿਆਲੇ ਨੇ ਅਸੀਂ ਤਾਂ ਮਨਮੁਖਾਂ ਤਾਂ ਕਰਕੇ ਸਾਨੂੰ ਰਾਗ ਦੀ ਲੋੜ ਹੈ ਵਿਦਿਆ ਦੀ ਬਾਕੀ ਗੁਰੂ ਗੁਰੂ ਨੂੰ ਕਿਹਨੇ ਸਿਖਾਇਆ ਸੀ ਗੁਰੂ ਅਬਦਾਸ ਨੇ ਰਾਗ ਕਿੱਥੋਂ ਸਿੱਖਿਆ ਸੀ ਸਾਬਤ ਕਰੋ ਉਹ ਗੁਰੂ ਨਾਨਕ ਨਾਲ ਜਦੋਂ ਸੀਗਾ ਉਹ ਤੁਸੀਂ ਕਹਿ ਸਕਦੇ ਹੋ ਵਰਦਾਨਾ ਪਰ ਜਦ ਗੁਰੂ ਬੁੱਧਾ ਤਾਂ ਮਿਲਿਆ ਵਰਦਾਨਾ ਦਾ ਨਾਲ ਹੀ ਨਹੀਂ ਹੈ ਉਦੋਂ ਵਰਦਾਨਾ ਦਾ ਕੋਲੇ ਨਹੀਂ ਹੈ ਰਾਗ ਨਹੀਂ ਕਿਤੇ ਕਿਸੇ ਨੇ ਸਿਖਾਇਆ ਕਿਸੇ ਨਾ ਕੋਈ ਵਿਦਿਆਲਾ ਸੀ ਭਗਤਾਂ ਨੂੰ ਕਿਹਨੇ ਸਿਖਾਇਆ ਫਿਰ ਜਿਹੜੇ ਲੋਕ ਕਵਤਾ ਲਿਖਦੇ ਨੇ ਕਵੀ ਨੇ ਉਹ ਰਾਗ ਕਿੱਥੋਂ ਸਿੱਖਦੇ ਨੇ ਕਿੱਥੋਂ ਰਾਗ ਆਦਮੀ ਦੀ ਬੁੱਧ ਜੋ ਪੈਦਾ ਹੋਈ ਹੋਈ ਚੀਜ਼ ਹੈ ਰਾਗ ਤਾਂ ਆਦਮੀ ਨੇ ਬਣਾਇਆ ਉਹ ਬੁੱਧੀ ਦੇ ਵਿੱਚੋਂ ਵਿਦਿਆ ਪੈਦਾ ਹੁੰਦੀ ਹੈ ਹਰ ਕਿਸਮ ਦੀ ਵਿਦਿਆ ਬੁੱਧੀ ਵਿੱਚੋਂ ਪੈਦਾ ਹੋਈ ਹੈ ਹਰ ਕਿਸਮ ਦੀ ਵਿਦਿਆ ਦੀ ਮਾਂ ਬੁੱਧੀ ਹੈ ਰਾਗ ਵੀ ਵਿਦਿਆ ਰਾਗ ਵਿਦਿਆ ਹੈ ਬੁੱਧੀ ਉਪਜਾ ਰਾਗ ਹੈ ਰਾਗ ਉਹ ਅਲੱਗ ਹੈ ਘੱਟ ਬੁੱਧ ਨੂੰ ਪੜਾ ਰਹੇ ਹਾਂ ਅਸੀਂ ਜਿਹੜੇ ਘੱਟ ਬੁੱਧਵਾਨ ਹੁੰਦੇ ਨੇ ਨਾ ਉਹਨਾਂ ਨੂੰ ਵੱਡਾ ਬੁੱਧੀ ਬਣਾਉਣ ਵਾਸਤੇ ਪੜਾਈ ਦਾ ਹੁੰਦਾ ਰਾਗ ਵੱਡੀ ਬੁੱਧੀ ਵਾਲਿਆਂ ਨੇ ਪ੍ਰਗਟ ਕੀਤਾ ਛੋਟੀ ਬੁੱਧੀ ਵਾਲਿਆਂ ਨੂੰ ਸਿੱਖ ਰਹੇ ਨੇ ਵਿਵੇਕ ਬੁੱਧੀ ਨਾਲ ਕੋ ਵੱਡੀ ਬੁੱਧੀ ਹੁੰਦੀ ਹੋਈ ਨਹੀਂ ਇਸ ਕਰਕੇ ਹਰ ਗਿਆਨ ਬੁੱਧ ਚੋਂ ਪੈਦਾ ਹੋਇਆ ਹੋਇਆ ਬਾਅਦ ਪੜ ਰਹੇ ਨੇ ਲੋਕ ਉਹਨੂੰ ਘੱਟ ਬੁੱਧੀ ਵਾਲੇ ਵੱਡੀ ਬੁੱਧੀ ਵਾਲੇ ਨੇ ਪੈਦਾ ਕੀਤਾ ਰਾਗ ਵੀ ਬੁੱਧੀ ਦੀ ਉਪਜ ਹੈ ਉਹਨਾਂ ਕੋ ਪੂਰੀ ਬੁੱਧ ਸੀ ਪੂਰੀ ਬੁੱਧੀ ਨੇ ਪੂਰੀ ਬੁੱਧੀ ਨੂੰ ਪੜਨ ਦੀ ਕੀ ਲੋੜ ਹੁੰਦੀ ਹੈ ਜੇ ਬੁੱਧ ਪੂਰੀ ਹੈ ਉਹਨੂੰ ਰਾਗ ਉਹਦੇ ਪੜਨ ਦੀ ਕੀ ਲੋੜ ਸੀ ਇਹਦਾ ਬੁੱਧੀ ਹੀ ਨੇ ਜਿਹੜੇ ਪੜਦੇ ਨੇ ਉਸ ਬੁੱਧੀ ਤੋਂ ਹੀ ਦੇ ਜਿਸ ਆਪੇ ਰਾਗ ਆ ਜਾਂਦਾ ਨਾ ਆਪੇ ਉਸ ਬੁੱਧੀ ਤੋਂ ਹੀ ਦੇ ਬੁੱਧੀ ਹਿੰਦ ਕਹਿਣ ਦਾ ਮਤਲਬ ਇਹ ਹੈ ਨਹੀਂ ਵੀ ਇਹਨਾਂ ਕੋਲ ਬਿਲਕੁਲ ਬੁੱਧੀ ਹੈ ਨਹੀਂ ਉਸ ਬੁੱਧੀ ਤੋਂ ਹੀ ਦੇ ਉਹ ਬਵੇਕ ਬੁੱਧੀ ਤੋਂ ਹੀ ਦੇ ਇਹ ਆਕੜੇ ਫਿਰਦੇ ਨੇ ਵੀ ਅਸੀਂ ਕੀ ਆ ਬਵੇਕ ਬੁੱਧੀ ਸਭ ਕੁਝ ਹੁੰਦਾ ਹੈ ਉਹਦੇ ਸਭ ਕੁਝ ਹੁੰਦਾ ਇਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਵਿਵੇਕ ਬੁੱਧੀ ਕੀ ਹੁੰਦਾ ਗੁਰੂਆਂ ਨੂੰ ਕਿਹਨੇ ਪੜਾਇਆ ਰਾਗ ਰੱਖ ਕਿੱਥੋਂ ਪੈਦਾ ਹੋਇਆ ਸਭ ਚੀਜ਼ਾਂ ਆਦਮੀ ਨੇ ਪੈਦਾ ਕੀਤੀਆਂ ਨੇ ਵਾਜਾ ਹਾਰਮੋਨੀਅਮ ਕਿਹਨੇ ਪੈਦਾ ਕੀਤਾ ਆਦਮੀ ਨੇ ਰੱਬ ਨੇ ਪੈਦਾ ਕੀਤਾ ਹੈ ਸਰੰਗੀ ਕਿਹਨੇ ਪੈਦਾ ਕੀਤੀ ਆਦਮੀ ਨੇ ਕਿਹੜਾ ਸਾ ਜਿਹੜਾ ਆਦਮੀ ਨੇ ਪੈਦਾ ਕੀਤਾ ਪਹਿਲਾਂ ਕਿੱਥੋਂ ਪੈਦਾ ਹੋਇਆ ਬੁੱਧੀ ਜੋ ਪੈਦਾ ਹੋਇਆ ਅਗਲ ਦੇ ਉਪਜਾ ਸਭ ਕੁਝ ਇਹ ਰਾਗ ਸਿੱਖ ਕੇ ਅਕਲ ਵਾਲੇ ਬਣੇ ਬੈਠੇ ਨੇ ਇਹ ਅਕੜੇ ਫਿਰਦੇ ਰਾਗ ਸਿੱਖ ਕੇ ਉਹ ਬੁੱਧੀਹੀਨ ਤੇ ਤੁਸੀਂ ਤਾਂ ਸਿੱਖਣਾ ਪਿਆ ਤੁਹਾਨੂੰ ਬੁੱਧਵਾਨਾਂ ਨੂੰ ਸਿੱਖਣ ਦੀ ਲੋੜ ਨਹੀਂ ਹੁੰਦੀ ਬੁੱਧੀਹੀਨਾਂ ਨੂੰ ਸਿੱਖਣ ਦੀ ਲੋੜ ਹੁੰਦੀ ਹੈ ਰਾਗ ਆ ਦੇਖੋ ਨਾ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਸੌਣ ਆਪੇ ਆ ਗਈਆਂ ਤੁਹਾਨੂੰ ਆਪੇ ਨਾ ਆ ਗਿਆ ਰਾਗ ਗੱਲਾਂ ਕਰਦੇ ਹੋ ਜਿਨ੍ਹਾਂ ਨੂੰ ਆਪੇ ਆ ਗਈ ਉਹਨਾਂ ਦੀਆਂ ਦਸਮ ਪਾਸ਼ਾ ਨੂੰ ਰਾਖੀ ਨੇ ਪੜਾਇਆ ਸੀ ਗੱਲਾਂ ਕਰਦੇ ਹੋ ਕੀ ਦੀਆਂ ਬੁੱਧੀ ਤੁਹਾਡੇ ਕੋਲ ਹੈ ਨਹੀਂ ਇੱਕ ਚਮਚੇ ਚ ਪਾਉਣ ਜੋਗੀ ਬੁੱਧੀ ਨਹੀਂ ਆ ਤੁਹਾਡੇ ਕੋਲ ਚਮਚੇ ਚ ਕਿੰਨੀ ਪੈ ਜੂਗੀ ਉਹ ਕਿੱਥੇ ਸਮੁੰਦਰ ਕਿੱਥੇ ਚਮਚਾ ਇੱਕ ਇੱਕ ਚਮਚਾ ਜਿਹਨੇ ਅਗਲਾ ਤਾਂ ਹੀ ਤਾਂ ਛੇਤੀ ਆਫਰ ਗਏ ਆਫਰ ਕਾਦੇ ਨਾਲ ਛੇਤੀ ਆਫਰ ਗਏ ਤਾਂ ਹੀ ਚਮਚਾ ਛੇਤੀ ਆਫਰ ਜਾਂਦਾ ਚਮਚਾ ਛੇਤੀ ਨਾਲ ਪੈ ਜਾਂਦਾ ਛੇਤੀ ਡੋਲਣ ਲੱਗ ਜਾਂਦਾ ਸਹੀ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਅੰਦਰੋਂ ਦਾ ਬਲਬਲਾ ਉੱਠਿਆ ਨਾ ਗੌਲ ਦਾ ਕੁਛ ਉਹ ਤਾਂ ਆ ਗਿਆ ਗੌਲ ਵਾਲੀਆਂ ਦਾ ਦੇਖੋ ਅੰਦਰ ਫੁਰਨਾ ਪੈਦਾ ਹੁੰਦਾ ਕਵੀਆਂ ਨੇ ਆਪਣੇ ਆਪ ਬਣ ਕਵੀਆਂ ਦੇ ਅੰਦਰੋਂ ਆਪੇ ਬਾਣੀ ਨਿਕਲਦੀ ਹੁੰਦੀ ਹੈ ਪਰ ਉਹਨਾਂ ਦੀ ਮਨ ਦੇ ਲੈਵਲ ਤੇ ਬਾਣੀ ਨਿਕਲਦੀ ਹੈ ਨਿਕਲੀ ਇਹ ਵੀ ਮਨ ਔਰ ਚਿੱਤ ਦੇ ਲੈਵਲ ਤੋਂ ਇਕੱਠਿਆਂ ਤੋਂ ਪੋਜ਼ਿਟਿਵ ਮਨ ਤੋਂ ਪਰ ਕਹਿੰਦਾ ਹੁਣ ਜੇ ਗੌੜਾ ਹੀ ਹੈ ਤਾਂ ਸ਼ਬਦ ਤੋਂ ਗਾਵੋ ਹਰੀ ਕੇ ਫਿਰ ਉਹਦਾ ਗਾਇਨ ਕਰੋ ਫਿਰ ਵੱਡੇ ਦੀ ਵਡਿਆਈ ਕਰੋ ਨਾਨਕ ਦਾ ਹੁਕਮ ਸੀ ਨਾ ਹੁਕਮ ਕੀ ਹੈ ਵੱਡੇ ਗਿਆਨ ਵਡਿਆਈ ਕੁਝ ਕਹਿਣਾ ਕਹਿਣਾ ਕੀ ਬਾਤ ਹੈ ਉਹਦਾ ਕਹੋ ਫਿਰ ਜਿਹੜਾ ਕਹਿ ਨਹੀਂ ਸਕਦਾ ਕੋਈ ਉਹਦੀ ਗੱਲ ਕਰੋ ਜਿਹਦੀ ਕੋਈ ਗੱਲ ਕਰ ਨਹੀਂ ਸਕਦਾ ਸੰਸਾਰ ਦੀਆਂ ਗੱਲਾਂ ਤਾਂ ਸਾਰੇ ਕਰੀ ਜਾਂਦੇ ਨੇ ਸੰਸਾਰ ਦਾ ਕੀ ਹੈ ਜਿਹਦੇ ਬਾਰੇ ਕੁਝ ਕਹਿਣਾ ਬੜਾ ਮੁਸ਼ਕਲ ਹੈ ਉਹ ਗੱਲ ਕਹੋ ਸ਼ਬਦੋ ਤਾਂ ਗਾਵੋ ਹਰੀ ਕੇਰਾ ਸ਼ਬਦੇ ਗਾਉਣਾ ਵੇ ਗਾਓ ਹਰੀ ਕੇਰਾ ਮਨ ਜੀ ਮਨ ਨਹੀਂ ਵਸਾਇਆ ਜਿਹਨੇ ਮਨ ਵਸਾਤਾ ਵਸ ਕਰ ਲਿਆ ਜਿਹਦੇ ਨਾਲ ਮਨ ਟਿਕਿਆ ਉਹਦੀ ਹੀ ਬੜਿਆਈ ਕਰੋ ਹੁਣ ਉਹ ਸੱਚ ਦੀ ਵਿਆਖਿਆ ਕਰੋ ਜਿਹੜੇ ਸੱਚ ਨੂੰ ਜਾਣ ਕੇ ਬੁੱਲ ਟਿਕ ਗਿਆ ਉਸ ਸੱਚ ਦੀ ਵਿਆਖਿਆ ਕਰੋ ਸੱਚ ਰੂਪ ਦਾ ਗੁਣਗਾਨ ਕਰੋ ਮਨ ਜਿਨੀ ਜਿਹੜੇ ਸੱਚ ਨਾਲ ਲੱਗ ਕੇ ਮਨ ਖੜ ਗਿਆ ਜਿਹੜੇ ਸੱਚ ਦੇ ਨਾਲ ਮਨ ਨੂੰ ਆਨੰਦ ਮਿਲਿਆ ਆਨੰਦ ਕਾਹਦੇ ਮਿਲਦਾ ਆਨੰਦ ਮਿਲਦਾ ਜਾਂ ਨਿਰਭੈ ਹੋ ਜਾਂਦਾ ਭੈ ਨਹੀਂ ਰਹਿੰਦਾ ਕੋਈ ਚਿੰਤਾ ਨਹੀਂ ਰਹਿੰਦੀ ਕੋਈ ਜਿਨ੍ਹਾਂ ਚਿਰ ਕੋਈ ਚਿੰਤਾ ਉਹਨਾਂ ਜੇ ਸੁੱਖ ਕਿੱਥੇ ਜਿਹਨੇ ਨਿਰਭੈ ਕਰਤਾ ਨਹੀਂ ਚਿੰਤ ਕਰਤਾ ਚਿੰਤਾ ਤੋਂ ਮੁਕਤ ਕਰਤਾ ਮਨ ਵਸ ਗਿਆ ਟਿਕ ਗਿਆ ਉਹਦਾ ਗੁਣ ਗਾਇਨ ਕਰੋ ਹੁਣ ਉਹਦੀ ਕਰੋ ਬੜਾਈ ਉਹਦਾ ਲਾਭ ਵੀ ਉਹ ਬੜਾਈ ਕਰੀਦਾ ਬੜਾਈ ਕਰੀਦਾ ਲਾਭ ਹੋਊਗਾ ਹੋਰ ਵੀ ਕਿਸੇ ਦਾ ਟਿਕ ਜੂਗਾ ਜਿਹਨੂੰ ਮਨ ਟਿਕਾਉਣ ਦੀ ਭੁੱਖ ਹੈ ਉਹਦਾ ਘਰ ਉਹਦਾ ਕੰਮ ਪੂਰਾ ਹੋ ਜੂਗਾ ਉਹਦੇ ਵਾਸਤੇ ਕਰਨੀ ਉਹਨੂੰ ਲਾਭ ਆਪਣਾ ਜੀ ਕਰਦਾ ਕੌਣ ਨੂੰ ਮੇਰੇ ਗਾਹੇ ਦਾ ਫਾਇਦਾ ਕਿਹਨੂੰ ਹੋਊ ਫਾਇਦਾ ਜੀ ਇਹ ਲੈਣ ਵਾਲਿਆਂ ਨੂੰ ਫਾਇਦਾ ਹੋਊ ਜੋ ਉਹਨਾਂ ਨੇ ਗੁਰਬਾਣੀ ਰਚੀ ਹੈ ਉਹਨਾਂ ਦੀ ਤਾਂ ਆਪਣੀ ਭੁੱਖ ਸੀ ਬਾਣੀ ਰਚਣੀ ਉਹਨਾਂ ਦੀ ਤਾਂ ਭੁੱਖ ਸੀ ਸਾਨੂੰ ਲਾਭ ਹੈ ਸਾਡੀ ਤ੍ਰਿਪਤੀ ਹੈ ਸਾਨੂੰ ਤ੍ਰਿਪਤ ਕਰ ਰਹੀ ਹੈ ਬਾਣੀ ਉਹਨਾਂ ਦੀ ਭੁੱਖ ਸੀ ਸੱਚੇ ਨਾਮ ਕੀ ਲਾਗਾ ਭੁੱਖ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਆਨੰਦ ਹੋਇਆ ਹੁਣ ਕਿਉਂਕਿ ਸੱਚ ਗੁਰੂ ਜਿਹੜਾ ਹੈ ਗੁਰੂ ਇਹ ਤਾਂ ਗਿਆਨ ਨੂੰ ਕਿਹਾ ਹੈ ਕਿਉਂਕਿ ਗੁਰੂ ਹੈ ਲਫ਼ਜ਼ ਆਇਆ ਸੱਚ ਦਾ ਗਿਆਨ ਅਰਥ ਆਊਗਾ ਸਤਿਗੁਰੂ ਕੋਈ ਆਦਮੀ ਨਹੀਂ ਪਾਇਆ ਹੈ ਆਦਮੀ ਪਾਇਆ ਨਹੀਂ ਜਾ ਸਕਦਾ ਆਦਮੀ ਮਿਲਦਾ ਹੁੰਦਾ ਆਦਮੀ ਪਾਇਆ ਨਹੀਂ ਹੁੰਦਾ ਆਦਮੀ ਨਾਲ ਮਿਲਾਪ ਹੋ ਸਕਦਾ ਸਤਿਗੁਰੂ ਨਾਲ ਮਿਲਾਪ ਹੋ ਸਕਦਾ ਪਾਇਆ ਲੱਭਦਾ ਨਾ ਜੋ ਪਾਇਆ ਪ੍ਰਾਪਤੀ ਹੋਈ ਹੈ ਉਹ ਗਿਆਨ ਦੀ ਹੋਈ ਹੈ ਪ੍ਰਾਪਤੀ ਸਤਿਗੁਰੂ ਦਾ ਅਰਥ ਵਿਅਕਤੀ ਨਹੀਂ ਹੋ ਸਕਦਾ ਕਦੇ ਵੀ ਸੰਸਾਰ ਸਤਿਗੁਰੂ ਤਾਂ ਕਦੇ ਜਨਮ ਨਹੀਂ ਲੈਂਦਾ ਜੇ ਹੁਣ ਅਸੀਂ ਕਹੀਏ ਇੱਥੇ ਲਾ ਲਈਏ ਵੀ ਸਤਿਗੁਰੂ ਕਿਹਾ ਹੈ ਗੁਰੂ ਅੰਗਦ ਨੂੰ ਬਿਲਕੁਲ ਅੰਦਰ ਨੂੰ ਜੇਬ 'ਚ ਪਾ ਲਿਆ ਨੇ ਅਲਗ ਨੂੰ ਕਿੱਥੇ ਪਾ ਲਿਆ ਜੇਬ 'ਚ ਪਾ ਲਿਆ ਔਰ ਕਦੇ ਵੀ ਇੱਕ ਵਿਅਕਤੀ ਜੀ ਤੋਂ ਗਿਆਨ ਲੈਣ ਉਹ ਉਹਦੇ ਬਰਾਬਰ ਤਾਂ ਹੋ ਸਕਦਾ ਹੈ ਉਹਦੇ ਉੱਤੇ ਨਹੀਂ ਹੁੰਦਾ ਪਾਇਆ ਵਾਲਾ ਉੱਤੇ ਹੋ ਜਾਂਦਾ ਪਾਇਆ ਜਿਹੜਾ ਹੈ ਨਾ ਜਿਹਨੇ ਪਾ ਲਿਆ ਉਹ ਵੱਡਾ ਹੁੰਦਾ ਜਿਹੜਾ ਪਾਇਆ ਉਹ ਛੋਟਾ ਹੁੰਦਾ ਇਹ ਬੜੀ ਗੱਲ ਆਪਾਂ ਕਹਿੰਦੇ ਆ ਦੁੱਧ ਪਾੜੇ ਚ ਪਾ ਦੇ ਪਾੜਾ ਬੜਾ ਦੁੱਧ ਥੋੜਾ ਪੈ ਗਿਆ ਨਾ ਮੈਂ ਉਹ ਖੀਸੇ ਚ ਪਾ ਲਿਆ ਖੀਸਾ ਵੱਡਾ ਵਸਤੂ ਛੋਟੀ ਸੀ ਜਿਹਨੇ ਪਾਇਆ ਵੱਡਾ ਫਿਰ ਉਹ ਜੋ ਪਾਇਆ ਉਹ ਛੋਟਾ ਹੈ ਸਮਝੇ ਜਿਹੜੇ ਕਹਿੰਦੇ ਚੋੜੀਆਂ ਭਰਤੀਆਂ ਨਾਮ ਨਾਲ ਨਾਮ ਛੋਟਾ ਹੋਇਆ ਚੋੜੀ ਵੱਡੀ ਹੋਈ ਬੇਤਰੀ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਬੋਲਣਾ ਕੀ ਆ ਮੂਰਖਾਂ ਨੂੰ ਉਹ ਜਵਾਦੇ ਜਿਹੜਾ ਕਹਿੰਦਾ ਝੋੜੀਆਂ ਵਰਤੀਆਂ ਵੀ ਝੋੜੀ ਵੱਡੀ ਹੈ ਤੇਰੀ ਨਾਮ ਛੋੜਾ ਇਹ ਤਾਂ ਬਦਦਮਾਗ ਨੇ ਸਾਰੇ ਜੋ ਮੂੰਹ ਹੋਇਆ ਬੋਲੀ ਜਾਂਦੇ ਨੇ ਪਤਾ ਹੀ ਨਹੀਂ ਕੀ ਬੋਲਦੇ ਆ ਮੂਰਖਾਂ ਨੂੰ ਤਾਂ ਗੁਰੂ ਬੁੱਧੀ ਬੈਠੇ ਨੇ ਜਿਹੜੇ ਮੂਰਖ ਤੇ ਪਰਪੰਚੀ ਤੇ ਉਹਦਾ ਇਹਨਾਂ ਦੇ ਗੁਰੂ ਨੇ ਧਾਰਨ ਕੀਤੇ ਹੋਏ ਤੇ ਇਹਨਾਂ ਨੂੰ ਅਕਲ ਕਿੱਥੋਂ ਆਉਣੀ ਸੀ ਬਾਣੀ ਨਾਲ ਨਹੀਂ ਜੁੜੇ ਹੋਏ ਲੋਕ ਹੈ ਮਾਇਆ ਨਾਲ ਜੁੜੇ ਹੋਏ ਨੇ ਮਾਇਆਦਾਰੀ ਨੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਸਤ ਗੁਰੂ ਮੈਂ ਪਾਇਆ ਮੈਂ ਸੱਚ ਦਾ ਗਿਆਨ ਪਾ ਲਿਆ ਗਿਆਨ ਗੁਰੂ ਆਤਮ ਉਪਦੇਸ਼ੋ ਆਤਮ ਗਿਆਨ ਪਾ ਲਿਆ ਮੈਂ ਆਪਣੇ ਆਪ ਨੂੰ ਜਾਣ ਲਿਆ ਮਤਲਬ ਇਹ ਹੈ ਆਤਮ ਨੇ ਆਪ ਨੂੰ ਜਾਣ ਲਿਆ ਆਤਮ ਗਿਆਨੀ ਹੋ ਗਿਆ ਤੇ ਆਤਮ ਧਿਆਨੀ ਹੋ ਗਿਆ ਉਹ ਆਤਮ ਧਿਆਨੀ ਹੋ ਗਿਆ ਕਈ ਕੋਟ ਆਤਮ ਧਿਆਨ ਅੱਗੇ ਕੀ ਹੋਊ ਫਿਰ ਕਈ ਕੋਟ ਕਵੀ ਕਾਬੇ ਵਿਚਾਰੇ ਆਹ ਕਵੀ ਕਾਬੇ ਵਿਚਾਰੇ ਨੇ ਕਵਤਾ ਹੋ ਗਈ ਨਾ ਫਿਰ ਪੰਜਵਾਂ ਪਾਸ਼ਾ ਕੀ ਲਿਖਦਾ ਨੇ ਜਦ ਆਤਮ ਧਿਆਨ ਧਾਰ ਲੈਂਦਾ ਫਿਰ ਆਉਂਦੀਆਂ ਨੇ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਉਣਾ ਜਾਂ ਉੱਥੇ ਕਹਿ ਰਹੇ ਨੇ ਉਹ ਆਤਮ ਧਿਆਨੀ ਹੋ ਗਿਆ ਫਿਰ ਹੋਰ ਕੀ ਕਰੂਗਾ ਕਈ ਕੋਟ ਕਪੀ ਕਾ ਵਿਚਾਰੇ ਫਿਰ ਆ ਲਿਖੂਗਾ ਗੁਰਮੁਖੀਓ ਉਹ ਗੱਲ ਕੀ ਕਹੀ ਹੈ ਆ ਕੀ ਕਿੰਨਾ ਫਰਕ ਲੱਗਦਾ ਦੇਖਣ ਨੂੰ ਦੋਹਾਂ ਪੰਕਤੀਆਂ ਦੇ ਵਿੱਚ ਪਰ ਗੱਲ ਆਹਾ ਕਹੀ ਹੋਈ ਹੈ ਉੱਥੇ ਇਸ ਗੱਲ ਦੀ ਵਿਆਖਿਆ ਉੱਥੇ ਉਹ ਕਹਿੰਦਾ ਰਾਗ ਰਤਨ ਪਰਮਾਤਮਾ ਪੜੀਆਂ ਸ਼ਬਦ ਕਾਬਲ ਹੋਈ ਸਤਿਗੁਰੂ ਮੈਂ ਪਾਇਆ ਇਹ ਦੋਹਾਂ ਚੀਜ਼ਾਂ ਦਾ ਉੱਥੇ ਸੁਖਮਨੀ ਸਾਹਿਬ ਚ ਖੁਲਾਸਾ ਕੀਤਾ ਹੋਇਆ ਕਈ ਕੋਟ ਆਤਮ ਧਿਆਨ ਕਈ ਕੋਟ ਕਬੀ ਕਾਬ ਵਿਚਾਰਾ ਜਦੇ ਆ ਗਿਆ ਕਭੀ ਕਾ ਵਿਚਾਰਾ ਨਾਲੇ ਆ ਗਿਆ ਆ ਅਵਸਥਾ ਹੈ ਉਹ ਐ ਗੁਰਬਾਣੀ ਗੁਰਬਾਣੀ ਨੂੰ ਅਰਥਾ ਰਹੀ ਹੈ ਪੰਜਵੇਂ ਪਾਸ਼ਾ ਨੇ ਅਰਥਾਤੀ ਹੈ ਲਾਈਨ ਸਮਝੇ ਕੌਣ ਸਮਝੇ ਕੌਣ ਪਤਾ ਕਿਨੂੰ ਲੱਗੇ ਸਭ ਕੁਝ ਬੁੱਝਣ ਵਾਲਾ ਗੁਰਬਾਣੀ ਚ ਸਮਝਣ ਵਾਲਾ ਨਹੀਂ ਬੁੱਝਣ ਵਾਲਾ ਹੈ ਇਹਦਾ ਉਹਦੀ ਕਿਰਪਾ ਹੋਵੇ ਤਾਂ ਪਤਾ ਲੱਗਦਾ ਲੱਗਦਾ ਪਤਾ ਹੈ